कारयोग उपस्थित सात संग जियो ਮਨ ਪ੍ਰੀਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਤ ਸੰਗਿਓ ਕਈਆਂ ਦਿਨਾਂ ਤੋਂ ਆਪ ਸੱਜਣ ਰਾਤ ਨੂੰ ਨਾਮਧਾਰੀ ਜਥੇਦਾਰਾਂ ਦੇ ਬੜੇ ਸੋਹਣੇ ਸੋਹਣੇ ਵਿਚਾਰ ਸੁਣਦੇ ਹੋ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਸਿਮਰਨ ਕਰਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਦੇ ਹੋ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਵਣ ਕਰਦੇ ਹੋ ਸਤਿਗੁਰਾਂ ਦੀ ਬੁੱਧੀ ਬਖਸ਼ੀ ਬੁੱਧੀ ਅਨੁਸਾਰ ਉਹਨਾਂ ਦੇ ਹੁਕਮ ਅਨੁਸਾਰ ਕੁਝ ਪ੍ਰਾਰਥਨਾਵਾਂ ਮੈਂ ਵੀ ਆਪ ਸੱਜਣਾ ਦੇ ਚਰਨਾਂ 'ਚ ਕਰਾਂਗਾ ਭਾਈ ਗੁਰਦਾਸ ਜੀ ਨੇ 40 ਵਾਰਾਂ ਉਚਾਰਨ ਕੀਤੀਆਂ ਉਹਨਾਂ ਵਿੱਚ ਇੱਕ ਚੌਥਵੀਂ ਵਾਰ ਹੈ ਨਾ ਜਿਹੜੀ ਉਹਦੀ ਸਭ ਤੋਂ ਪਹਿਲੀ ਪੌੜੀ ਹੈ ਨਾ ਜਿਹੜੀ ਉਹ ਇਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਨੇ ਸਤਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਜਾਨੋ ਧਰਤੀ ਧਰਮ ਦੀ ਸੱਚੀ ਧਰਮਸਾਲਾ ਜਿਹਾ ਬੀਜਾ ਸੋਲਣਾ ਫਰ ਕਰਮ ਸਮਾਲਾ ਜਿਉ ਕਰ ਨਿਰਮਲ ਆਰਥੀ ਜਗ ਵੇਖਣ ਵਾਲਾ ਜਿਹਾ ਮੂੰਹ ਕਰ ਪਾਲੀਏ ਤੇ ਹੋਵੇ ਖਾਲਾ ਅਗਲੀ ਜਰਾ ਗਉ ਨਾਲ ਪੰਕਤੀ ਪੜਨ ਵਾਲੀ ਹੈ ਭਈ ਸੇਵਕ ਦਰਗਾ ਸੁਰਖਰੂ ਇਹ ਗੱਲ ਜੇ ਮੈਂ ਨਹੀਂ ਜੀ ਆਖੀ ਤੇ ਉਧਰੋਂ ਆ ਗਈ ਜੀ ਬੇਮੁਖ ਮੂੰਹ ਕਾਲਾ ਸਤਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਸਤਗੁਰੂ ਜੋ ਹੈ ਉਹ ਮਨ ਪਾਣੀ ਕਰਕੇ ਨਹੀਂ ਜਾਣਿਆ ਜਾ ਸਕਦਾ ਹੈ ਵੀ ਸਾਰਿਆਂ ਦੇ ਵਿੱਚ ਤੇ ਸਾਰਿਆਂ ਨਾਲ ਵੱਖਰਾ ਹੈ ਨਿਰਵੈਰ ਹੈ ਵੈਰ ਨਹੀਂ ਕਿਸੇ ਨਾਲ ਕਰਦਾ ਤੇ ਜਿਹੜਾ ਵੈਰ ਕਰਦਾ ਉਹ ਸਤਗੁਰ ਹੀ ਨਹੀਂ ਹੋ ਸਕਦਾ ਗੱਲ ਮੁਕਦੀ ਸਿਫਤ ਉਹਦੀ ਇਹ ਹੈ ਜਦੋਂ ਲਿਖ ਦਿੱਤੀ ਹੈ ਗ੍ਰੰਥਾਂ ਵਿੱਚ ਫਿਰ ਉਹ ਕਿਸ ਤਰ੍ਹਾਂ ਦਾ ਜਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ ਧਰਤੀ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਬੀਜ ਬੀਜੀ ਦੇ ਨੇ ਇਹ ਸੱਚੀ ਧਰਮਸ਼ਾਲਾ ਧਰਮ ਦੀ ਜਗ੍ਹਾ ਅੱਜ ਕੱਲ ਧਰਮਸ਼ਾਲਾ ਜਿਸ ਨੂੰ ਕਹਿੰਦੇ ਆ ਨਾ ਉੱਥੇ ਬੜੇ ਵੀ ਵਿਚਾਰ ਹੁੰਦੇ ਨੇ ਗੁਨਾਹ ਹੁੰਦੇ ਨੇ ਲੋਕਾਂ ਦੇ ਨਾਲ ਬਹੁਤ ਕੁਝ ਜ਼ਿਆਦਤੀਆਂ ਹੁੰਦੀਆਂ ਨੇ ਜਿੱਥੇ ਇਹ ਸੀ ਧਰਮਸ਼ਾਲਾ ਦੇ ਵਿੱਚ ਸਮਝੋ ਗੁਰਦੁਆਰੇ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਵਿੱਚ 5 6 ਗੁਣ ਹੁੰਦੇ ਸਨ ਇੱਕ ਸਭ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਉੱਥੇ ਜਿਹੜੇ ਜਿਗਿਆਸੂ ਪੁਰਸ਼ ਹੁੰਦੇ ਸਨ ਉਹਨਾਂ ਨੂੰ ਆਤਮਿਕ ਅਵਸਥਾ ਉੱਚੀ ਕਰਨ ਵਾਸਤੇ ਸਿੱਖਿਆ ਮਿਲਦੀ ਸੀ ਬੱਚਿਆਂ ਵਾਸਤੇ ਪੜਨ ਲਈ ਸਿੱਖਿਆ ਮਿਲਦੀ ਸੀ ਦੁਖੀਆਂ ਵਾਸਤੇ दारू ਮਿਲਦੇ ਸਨ ਗਰੀਬ ਵਾਸਤੇ ਲੰਗਰ ਚੱਲਦਾ ਸੀ ਆਏ ਗਏ ਵਾਸਤੇ ਸਮਝੋ ਇੱਕ ਸਰਾਂ ਦਾ ਕੰਮ ਦਿੰਦੀ ਸੀ ਔਰ ਇਸਤਰੀਆਂ ਦੀ ਇੱਜ਼ਤ ਦਾ ਲੋਹੇ ਦਾ ਖੇੜਾ ਹੁੰਦਾ ਸੀ ਇਹ ਸੱਤ ਸਿਫਤਾਂ ਜਿੱਥੇ ਹੁਣ ਉਹ ਗੁਰਦੁਆਰਾ ਹੋ ਸਕਦਾ ਨਹੀਂ ਤੇ ਸਮਝੋ ਆਵੇ ਟਰਪਾਲੀਏ ਲੋਕਾਂ ਨੂੰ ਲੁੱਟਣ ਵਾਸਤੇ ਲੋਕਾਂ ਨੇ ਗੱਲਾਂ ਬਣਾਈਆਂ ਅੱਜ ਕੱਲ ਗੱਲਾਂ ਹੀ ਹੋਰ ਹੋ ਗਈਆਂ ਨੇ ਸੋ ਸਤਗੁਰ ਜੋ ਹੈ ਜਿਸ ਤਰ੍ਹਾਂ ਉਹ ਪਈ ਸੱਚੀ ਧਰਮਸਾਲ ਹੈ ਧਰਤੀ ਬੀਜੀ ਦੀ ਹੈ ਤੇ ਫਿਰ ਕਹਿੰਦੇ ਨੇ ਉਸ ਧਰਤੀ 'ਚ ਜੋ ਬੀਜੇ ਉਹ ਉਗਦਾ ਜਿਹਾ ਬੀਜਾ ਸੋ ਲੁਣਾ ਫਲ ਕਰਮ ਸਮਾਲਾ ਉਹੋ ਹੀ ਜ਼ਮੀਨ ਹੁੰਦੀ ਹੈ ਉਹੋ ਹੀ ਖੂਹ ਹੁੰਦਾ ਉਹਨਾਂ ਪਸ਼ੂਆਂ ਨਾਲ ਵਾਹ ਲਈਦੀ ਏ ਉਹੀ ਬੰਦੇ ਵਾਂਦੇ ਨੇ ਤੇ ਅੱਧੀ ਪੈਲੀ ਦੇ ਵਿੱਚ ਕਮਾਦ ਬੀਜ ਦਿਓ ਅੱਧੀ ਦੇ ਵਿੱਚ ਮਕਈ ਬੀਜ ਦਿਓ ਉਹ ਜੋ ਬੀਜਾਂਗੇ ਉਹ ਹੀ ਉਗਣਾ ਕਮਾਦ ਉਗੇਗਾ ਤੇ ਮਕਈ ਉਗੇਗੀ ਕਮਾਦ ਦਾ ਗੰਨਾ ਮਿੱਠਾ ਹੁੰਦਾ ਤੇ ਮਕਈ ਦੇ ਵੀ ਦਾਣੇ ਚੰਗੇ ਹੁੰਦੇ ਨੇ ਤੇ ਉਹੀ ਧਰਤੀ ਹੈ ਨਾ ਜਿਹੜੀ ਉਸ ਧਰਤੀ ਦੇ ਵਿੱਚ ਤੁਸੀਂ ਇੱਕ ਗੁੱਠੇ ਐਵੇਂ ਦੋ ਕੁ ਮਰਲੇ ਮਰਚਾਂ ਬੀਜ ਦਿਓ ਧਰਤੀ ਤੇ ਉਹੀ ਹੈ ਪਰ ਉਹਦੇ ਚ ਪਾਉ ਮਰਚਾਂ ਬੀਜਾਂਗੇ ਤੇ ਉਹ ਮਰਚਾਂ ਹੀ ਹੋਣੀਆਂ ਨੇ ਉਹ ਮਿੱਠੀਆਂ ਨਹੀਂ ਹੋਣੀਆਂ ਧਰਤੀ ਦਾ ਕੋਈ ਕਸੂਰ ਨਹੀਂ ਉਹ ਪਿੱਛੋਂ ਜਿਹੜਾ ਬੀ ਹੈ ਨਾ ਉਹਦਾ ਕਸੂਰ ਹੈ ਇਸੇ ਤਰ੍ਹਾਂ ਹੀ ਜੋ ਸਤਿਗੁਰਾਂ ਨੂੰ ਜਿਸ ਤਰ੍ਹਾਂ ਵੇਖਾਂਗੇ ਜਿਵੇਂ ਜਾਏ ਇੱਥੇ ਬੀਜਾਂਗੇ ਉਸੇ ਤਰ੍ਹਾਂ ਦੀ ਹੋਵਾਂਗੇ ਜੇ ਅਸੀਂ ਉਹਨਾਂ ਨੂੰ ਉਸੇ ਤਰ੍ਹਾਂ ਕਹੇ ਐਵੇਂ ਹੀ ਆ ਗੱਲਬਾਤ ਇਹ ਸਾਡੇ ਵਾਂਗੂ ਕਰਦਾ ਉਸੇ ਤਰ੍ਹਾਂ ਦੇ ਸਤਿਗੁਰਾਂ ਦਾ ਹੁਕਮ ਨਾ ਵੀ ਜੋ ਮੈਨੂੰ ਮੈਂ ਹੂੰ ਜਾਣੇਗਾ ਜੋ ਮੈਂ ਹੂੰ ਜਾਣੇਗਾ ਤੇ ਅਕਾਲ ਪੁਰਖ ਹੈ ਹੀ ਮੈਂ ਸਤਿਗੁਰੂ ਰਾਮ ਸਿੰਘ ਦਾ ਹੁਕਮ ਸੋ ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ ਜਿਹਾ ਬੀਜਾ ਸੋਲਣਾ ਫਲ ਕਰਮ ਸਮਾਲਾ ਜਿਉ ਕਰ ਨਿਰਮਲ ਆਰਥੀ ਜਗ ਵੇਖਣ ਸ਼ੀਸ਼ਾ ਵੇਖੋਗੇ ਨਾ ਜਦੋਂ ਨਿਰਮਲ ਪਰ ਜਿਸ ਤਰ੍ਹਾਂ ਸ਼ੀਸ਼ੇ ਦੇ ਉੱਤੇ ਮਲ ਵਖੇਪ ਤੇ ਆਵਰਨ ਦੀ ਮੈਲ ਪੈ ਜਾ ਤੇ ਕੁਝ ਨਹੀਂ ਦਿਸਦਾ ਇਸ ਤਰ੍ਹਾਂ ਜਦੋਂ ਮਨ ਉੱਤੇ ਵੀ ਮਲ ਵਖੇਪ ਆਵਰਨ ਦੀ ਮੈਲ ਪੈ ਜਾ ਤੇ ਉਹਦੇ ਉਹਦੇ ਵਿੱਚ ਵੀ ਕੁਝ ਨਹੀਂ ਦਿਸਦਾ ਸੋ ਕਹਿੰਦੇ ਨੇ ਜਿਸ ਤਰ੍ਹਾਂ ਦੇਖੀਏ ਸ਼ੀਸ਼ਾ ਤੇ ਕੀ ਹੁੰਦਾ ਫਿਰ ਜੇ ਹਾਂ ਮੂੰਹ ਕਰ ਭਾਲੀ ਤੇ ਹੋਵੇ ਖਾਲਾ ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਕਰਕੇ ਵਿਖਾਵਾਂਗੇ ਨਾ ਅਸੀਂ ਜੇ ਕਿਸੇ ਦਾ ਕਾਲਾ ਮੂੰਹ ਹੈ ਤੇ ਗੋਰਾ ਨਹੀਂ ਦਿਸਣਾ ਸ਼ੀਸ਼ੇ ਨੇ ਆਖਣਾ ਵੇਖ ਲੈ ਤੇਰਾ ਕਾਲਾ ਹੀ ਮੂੰਹ ਤੇ ਕੋਈ ਵੀ ਕਾਲੇ ਹੁੰਦੇ ਨੇ ਤੇ ਅਗਲੀ ਪੰਕਤੀ ਅਨੁਸਾਰ ਵੀ ਕਾਲੇ ਹੁੰਦੇ ਨੇ ਤੇ ਫੇਰ ਜੇ ਕੋਈ ਕਾਲਾ ਹੋਏਗਾ ਤੇ ਸ਼ੀਸ਼ੇ ਉਹਦੀਆਂ ਦੋ ਅੱਖਾਂ ਤੇ ਨਹੀਂ ਵਿਖਾਉਣੀਆਂ ਪਾਉ ਉਹਨੇ ਇੱਕੋ ਹੀ ਅੱਖ ਵਿਖਾਉਣੀ ਹੈ ਗੁਰਮੁਖ ਤੇਰੀ ਇੱਕੋ ਹੀ ਅੱਖ ਜਿਹੋ ਜਿਹਾ ਮੂੰਹ ਵਿਖਾਓਗੇ ਜੇ ਸਾਧੂਆਂ ਵਾਲਾ ਹੋ ਤੁਹਾਡਾ ਚਿਹਰਾ ਹੋਏਗਾ ਸੀਰੀਅਸ ਚਿਹਰਾ ਹੋਏਗਾ ਬੜਾ ਚੰਗਾ ਹੋਏ ਚੰਚਲ ਚਿਹਰਾ ਹੋਏਗਾ ਸ਼ੀਸ਼ੇ ਨੇ ਦੱਸ ਦੇਣਾ ਤੂੰ ਚੰਚਲ ਹੈ ਤੇਰੀ ਇਸ ਤਰ੍ਹਾਂ ਦੀ ਸ਼ਕਲ ਹੈ ਜੇ ਹਾਂ ਮੂੰਹ ਕਰ ਪਾ ਲਈਏ ਤੇ ਹੋਵੇ ਖਾਲਾ ਉਹ ਜਿਹਾ ਵਿਖਾ ਦਿੰਦਾ ਉਹ ਕਹਿੰਦੇ ਨੇ ਇਸੇ ਤਰ੍ਹਾਂ ਹੀ ਸੇਵਕ ਦਰਗਾਹ ਸੁਰਖ ਸੇਵਕ ਜਿਹੜਾ ਨਾ ਉਹ ਦਰਗਾਹ ਵਿੱਚ ਸੁਰਖ ਰੁਖ ਹੁੰਦਾ ਤੇ ਬੇਮੁਖ ਮੂੰਹ ਕਾਲਾ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਇਹ ਚਾਰ ਸਟੇਜ ਹਨ ਸਭ ਤੋਂ ਵੱਡੀ ਜਿਹੜੀ ਹੈ ਉਹ ਗੁਰਮੁਖ ਦੀ ਸਟੇਜ ਹੈ ਸੋ ਸੇਵਕ ਜਿਹੜਾ ਨਾ ਉਹ ਬੜੀ ਉੱਚੀ ਸੰਤ ਜੀ ਸੇਵਕ ਤੇ ਗੁਰੂ ਬਣ ਜਾਂਦਾ ਅੰਗਦ ਨੇ ਸੇਵਾ ਕੀਤੀ ਤੇ ਗੁਰੂ ਬਣ ਗਿਆ ਸੀ ਤੇ ਪੁੱਤਰ ਪਿੱਛੇ ਰਹਿ ਗਏ ਸਨ ਸ੍ਰੀ ਚੰਦ ਲక్ష్ਮੀ ਦਾਸ ਪਿੱਛੇ ਰਹਿ ਗਏ ਸਨ ਤੇ ਕਿਉਂ ਅੱਗੇ ਆ ਗਿਆ ਸੀ ਅੰਗਦ ਸੇਵਾ ਕਰਕੇ ਅਮਰਦਾਸ ਕਿਉਂ ਅੱਗੇ ਆ ਗਿਆ ਸੀ ਸੇਵਾ ਕਰਕੇ ਆ ਗਿਆ ਸੀ ਸੇਵਾ ਜਿਹੜਾ ਜਿਹੜਾ ਉਹ ਨੰਗ ਜਾਂਦਾ ਬੜੀ ਦੂਰ ਚਲਾ ਜਾਂਦਾ ਸੇਵਕ ਨੂੰ ਗੁਰੂ ਆਪਣੇ ਨਾਲੋਂ ਵੀ ਉੱਚਾ ਬਣਾ ਦਿੰਦਾ ਸੋ ਸੇਵਕ ਤਰਕਾ ਸੁਰਖਰੂ ਬੇਮੁਖ ਮੂੰਹ ਕਾਲਾ ਤੇ ਜਿਹੜੇ ਬੇਮੁਖ ਨੇ ਇਹਦਾ ਸਿੱਧਾ ਹੀ ਅਰਥ ਝਟਕਾ ਮੂੰਹ ਅਰਥ ਕਰ ਲਈਏ ਕਿ ਉਹਦੇ ਨੇ ਵੀ ਜਿਹੜਾ ਗੁਰੂ ਵੱਲੋਂ ਬੇਮੁਖ ਹੋ ਜਾ ਉਹਨੂੰ ਬੇਮੁਖ ਕਹਿੰਦੇ ਨੇ ਇਹਦਾ ਸਿੱਧਾ ਅਰਥ ਝਟਕਾ ਕਰ ਦਈਏ ਬੇਮੁਖ ਜਿਹਦਾ ਮੂੰਹ ਹੀ ਕੋਈ ਨਹੀਂ ਉਹ ਕੀ ਹੋਇਆ ਜਿਹਦਾ ਮੂੰਹ ਹੀ ਹੈ ਨਹੀਂ ਉਹਦੇ ਕੁਝ ਵੀ ਨਾ ਹੋਇਆ ਫਿਰ ਇਸ ਵਾਸਤੇ ਕਹਿੰਦੇ ਨੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਉਹਦਾ ਮੂੰਹ ਕਾਲਾ ਹੁੰਦਾ ਤੇ ਦੂਜਾ ਦਰਗਾਹ ਵਿੱਚ ਸੁਰਖ ਹੁੰਦਾ ਇਹਦੇ ਤੇ ਮੈਂ ਇੱਕ ਨਿੱਕੀ ਜੀ ਕਹਾਣੀ ਤੁਹਾਡੇ ਸਾਹਮਣੇ ਸਾਖੀ ਛੋਟੀ ਜੀ ਸੇਵਕ ਦੀ ਵੀ ਸੇਵਾ ਕੀ ਕੋਈ ਇਨਸਾਨ ਕਰਦਾ ਉਹ ਕਿਸ ਤਰ੍ਹਾਂ ਉੱਚਾ ਹੋ ਜਾਂਦਾ ਮੁਸਲਮਾਨਾਂ ਦੇ ਵਿੱਚ ਇੱਕ ਸਰਵਰ ਪੀਰ ਹੋਇਆ ਸਖੀ ਸਰਵਰ ਬੜਾ ਮਸ਼ਹੂਰ ਹੈ ਬੜੇ ਲੋਕੀ ਉਹਨੂੰ ਮੰਨਦੇ ਨੇ ਇਹਨੂੰ ਲੱਖ ਦਾਤਾ ਲਾਲਾ ਵਾਲਾ ਸੁਲਤਾਨ ਢੌਂਕਲੀਆ ਵੀ ਆਂਦੀ ਇਹਦੇ ਕਈ ਨਾਂ ਨੇ ਇਹ ਇੱਕ ਬਗਦਾਦੀ ਦਾ ਪੁੱਤਰ ਸੀ ਇਹਦੇ ਪਿਛੋਕੜ ਸਨ ਨਾ ਜਿਹੜੇ ਪਿਛਲੇ ਵੱਡੇ ਉਹ ਬਗਦਾਦ ਚੋਂ ਆਏ ਸਨ ਤੇ ਮਲਤਾਨ ਤੋਂ 12 ਕੋ ਲਹਿੰਦੇ ਵੱਲ ਉਹ ਰਹਿੰਦੇ ਸਨ ਇਹਦਾ ਅਸਲੀ ਨਾਮ ਸੀ ਸੈਦ ਅਹਿਮਦ ਜਿਹੜਾ ਸਹੀ ਨਾਮ ਸੀ ਨਾ ਇਹਦਾ ਉਹ ਸੀ ਸੈਦ ਅਹਿਮਦ ਇੱਕ ਇਹ ਸਫਾਤੀ ਨਾਮ ਹੁੰਦਾ ਤੇ ਇੱਕ ਜ਼ਾਤੀ ਨਾਮ ਹੁੰਦਾ ਇਹਦਾ ਅਸਲੀ ਨਾਮ ਸੀ ਸੈਦ ਅਹਿਮਦ ਇਹਨੂੰ ਮੰਨਣ ਵਾਲੇ ਨੇ ਨਾ ਜਿਹੜੇ ਉਹਨਾਂ ਨੂੰ ਸੁਲਤਾਨੀ ਕਹਿੰਦੇ ਨੇ ਇਹਦੀ ਗਾਜ਼ੀਆਬਾਦ ਦੇ ਕੋਲ ਨਗਾਹ ਵਿੱਚ ਕਬਰ ਹੈ ਇਹਦੀ ਸਿੱਖਣੀ ਸੀ ਨਾ ਜਿਹੜਾ ਜਿਹੜੀ ਬਾਈ ਸੀ ਉਹਦਾ ਨਾਮ ਬੀਬੀ ਬਾਈ ਉਹਦੀ ਵੀ ਕਬਰ ਉਹਦੇ ਕੋਲ ਹੀ ਹੈ ਉੱਥੇ ਉੱਥੇ ਸਮਝੋ ਨਗਾਏ ਇਹਨਾਂ ਦੇ ਦੋਵਾਂ ਜੀਆਂ ਦੀਆਂ ਕਬਰਾਂ ਹਨ ਇਹਨੂੰ ਜਿਹੜੇ ਮੰਨਦੇ ਨੇ ਉਹਨਾਂ ਨੂੰ ਲੋਕੀ ਸੁਲਤਾਨੀਏ ਕਹਿੰਦੇ ਨੇ ਉਹ ਆਪਣੇ ਘਰਾਂ ਵਿੱਚ ਵੀ ਸਮਝੋ ਜਗ੍ਹਾ ਬਣਾਉਂਦੇ ਨੇ ਤੇ ਉਹਨੂੰ ਕਹਿੰਦੇ ਨੇ ਪੀਰਖਾਨਾ ਤੇ ਹਰ ਵੀਰਵਾਰ ਜੁਮੇ ਰਾਤ ਨੂੰ ਉੱਥੇ ਉਹ ਇਕੱਠ ਕਰਦੇ ਨੇ ਤੇ ਜਦੋਂ ਉੱਥੇ ਇਕੱਠ ਕਰਦੇ ਨੇ ਨਾ ਤੇ ਉਹ ਉੱਥੇ ਇੱਕ ਰੋਟ ਪਕਾਉਂਦੇ ਨੇ ਜਿਹੜਾ ਸਵਾ ਮਣ ਪੱਕੇ ਤੱਕ ਰੋਟ ਹੁੰਦਾ ਉਸ ਰੋਟ ਨੂੰ ਧਰਤੀ ਤੇ ਪਕਾਉਂਦੇ ਨੇ ਧਰਤੀ ਤੇ ਪਾ ਕੇ ਨਾ ਤੇ ਉੱਤੇ ਪਕਾਉਂਦੇ ਨੇ ਤੇ ਗੋੜ ਨਾਲ ਚੋਪੜ ਕਹਿੰਦੇ ਤੇ ਭਰਾਈ ਨੂੰ ਸੱਦਦੇ ਨੇ ਭਰਾਈ ਉਹ ਹੁੰਦਾ ਜਿਸ ਤਰ੍ਹਾਂ ਗੁਰਦੁਆਰੇ ਦਾ ਭਾਈ ਹੁੰਦਾ ਨਾ ਇਸੇ ਤਰ੍ਹਾਂ ਭਰਾਈ ਕਹਿੰਦੇ ਨੇ ਉਂਝ ਭਰਾਈ ਜਿਹੜੀ ਗੁਰੂ ਨਾਨਕ ਦੀ ਨਾਨੀ ਸੀ ਉਹਦਾ ਨਾਮ ਹੀ ਭਰਾਈ ਸੀ ਤੇ ਜਿਹੜੀ ਗੁਰੂ ਅੰਗਦ ਦੀ ਭੂਆ ਸੀ ਉਹਦਾ ਨਾਮ ਹੀ ਭਰਾਈ ਸੀ ਕਈਆਂ ਨੇ ਭਰਾਈ ਵੀ ਲਿਖਿਆ ਉਹਦਾ ਨਾਮ ਤੇ ਕਈਆਂ ਨੇ ਭਰਾਈ ਲਿਖਿਆ ਇਹ ਭਰਾਈ ਜਿਹੜਾ ਹੁੰਦਾ ਸੀ ਨਾ ਇਹਨੂੰ ਫਿਰ ਸੱਦਦੇ ਨੇ ਤੇ ਜੋ ਲਿਖਿਆ ਨਾ ਬੈਠ ਬਾਜੋ ਸਰਦੂਰ ਆਪਣੇ ਬੈਠਾ ਝਾਕ ਦਰੂਦ ਉਹ ਫਿਰ ਭਰਾਈ ਆਉਂਦਾ ਤੇ ਉਹ ਦਰੂਦ ਪੜਦਾ ਤੇ ਉਹ ਇੱਕ ਥਾਂ ਵੀ ਗੁਰਬਾਣੀ ਚ ਆਉਂਦਾ ਪੜਦੇ ਰਹਿਣ ਦਰੂਦ ਇੱਥੇ ਦਰੂਦ ਦਾ ਮਤਲਬ ਅਰਦਾਸ ਇੱਥੇ ਜਿਹੜਾ ਮਤਲਬ ਹੈ ਇੱਥੇ ਆ ਵੀ ਉਹ ਪੜਾਈ ਨੂੰ ਸੱਦਦੇ ਨੇ ਤੇ ਪੜਾਈ ਆ ਕੇ ਉਹ ਕੋਈ ਕਲਾਮ ਕਲੂਮ ਪੜਦਾ ਤੇ ਤਾਂ ਉਹਨੂੰ ਵਰਤਾਉਂਦੇ ਨੇ ਕਹਿੰਦੇ ਨੇ ਬਾਝੋਂ ਸਤਗੁਰ ਆਪਣੇ ਬੈਠਾ ਝਾਕ ਦਰੂਦ ਜਦੋਂ ਉਹ ਪੜਾਈ ਆਉਂਦਾ ਨਾ ਤੇ ਉਹ ਜਿਹਦੀ ਚੀਜ਼ ਬਣਾਈ ਹੁੰਦੀ ਉਹਨੂੰ ਪਹਿਲਾਂ ਚੀਜ਼ ਦੇ ਦਿੰਦਾ ਇਸ ਤਰ੍ਹਾਂ ਕਹਿੰਦੇ ਨੇ ਸਤਗੁਰ ਤੋਂ ਬਗੈਰ ਦਰਗਾਹ ਵਿੱਚ ਵੀ ਤੁਹਾਨੂੰ ਕਿਸੇ ਨਹੀਂ ਪੁੱਛਣਾ ਜਦੋਂ ਸਤਗੁਰ ਹੋਏਗਾ ਫਿਰ ਤੁਹਾਡੀ ਉੱਥੇ ਵੀ ਸੁਣੀ ਜਾਏਗੀ